ਦੋਹਰਾ ਮਸਹਦ ਕੋ ਰਾਜਾ ਬਡੋ ਚੰਦਰ ਕੇਤ ਧੀਰ ਦਵਾਰ ਪਰੇ ਜਾ ਕੇ ਰਹੇ ਦੇਸ ਦੇਸ ਕੇ ਵੀਰ ਅੜਿਲ ਸਸ ਤੋਜੇ ਅਰ ਰਵਿ ਕੇਤ ਪੂਤ ਤਾਕੇ ਪਏ ਜਿਨ ਸਮ ਸੁੰਦਰ ਸੂਰ ਨਾ ਲੋਗ ਤਿਹੂ ਠਏ ਰਹੀ ਪ੍ਰਭਾ ਨੇ ਅਦਿਕ ਜਗਤ ਮੈਂ ਛਾਏ ਕੈ ਹੋ ਹੋਵੈ ਤਾਕੇ ਸਸ ਸੂਰ ਰਹੇ ਮਿਡਰਾਏ ਕੈ ਦੋਹਰਾ ਸ੍ਰੀ ਦਿਨ ਕੇ ਤੁਮ ਤੀਰ ਹੈ ਨਿਰਭ ਕੀ ਬਾਲ ਆਪਾਰ ਅਦਕ ਤੇਜ ਤਾ ਕੇ ਰਹਿ ਕੋ ਨਾ ਸਖਤ ਨਿਹਾਰਿਮ ਸ੍ਰੀ ਰਸ ਰੰਗ ਮਤੀ ਉਤੇ ਤਾ ਕੀ ਔਰ ਕੁਮਾਰੇ ਬਸ ਰਾਜਾ ਤਾ ਕੇ ਪਇਓ ਨੇਤਰੀਏ ਦਈ ਵਿਸਾਰੇ ਚਉਪਈ ਅਦਕ ਰੋਖ ਰਾਣੀ ਤਬ ਭਈ ਜਰ ਬਰ ਆਠ ਟੂਕ ਹੋਇ ਗਈ ਇਹ ਨਿਰਭ ਕੋ ਛਲ ਸੋ ਗਹਿ ਲੀਜੈ ਰਾਜੈ ਪੂਤ ਆਪਣੇ ਕੋ ਦੀਜੈ ਸੋਤ ਨਿਰਖਰਾਵ ਗਹਿ ਲਿਓ ਗਹਿ ਕਰ ਏਕ ਧਾਮ ਮੈਂ ਦਇਓ ਸ੍ਰੀ ਰਸ ਰੰਗ ਮਤੀ ਜੀਵ ਮਾਰੀ ਸਭਿਨ ਲਾਹਤ ਰਾਵ ਕਹਿ ਜਾਰੀ ਭਇਓ ਸੂਰ ਰਾਜਾ ਜੂ ਮਰਿਓ ਹਮ ਕੋ ਨਾਥ ਨਾਥ ਬਿਨ ਕਰਿਓ ਯਾ ਕੋ ਪ੍ਰਥਮ ਤਾਹ ਦੈ ਲੀਜੈ ਚੰਦਰ ਕੇਤ ਕੋ ਰਾਜਾ ਕੀਜੈ ਰਾਜਾ ਮਰਿਓ ਪ੍ਰਜਾ ਸਭ ਜਾਣਿਓ ਭੇਦ ਭੇਦ ਕਿਨੂ ਨਾ ਪਛਾਨਿਓ ਭਲੋ ਬੁਰੋ ਕਬ ਹੂੰ ਨਾ ਵਿਚਾਰਿਓ ਆਤ ਪੱਤਰ ਸਾਸਿ ਧੁਜ ਪਰ ਢਾਰਿਓ ਚਉਪੀ ਇਹ ਚਰਿਤ੍ਰ ਅਵਲਾ ਪੀ ਗਏ ਹੋ ਦੂਜੇ ਕਾਨ ਭੇਦ ਨਹਿ ਲੈਓ ਰਾਜਾ ਕਹਿ ਕਰ ਸਬਦ ਜਰਾਈ ਨਿਜ ਸੁਤ ਕੋ ਦੀਨੀ ਠਕੁਰਾਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 218ਵਾਂ ਚਿਤਰ ਸਮਾਪਤ ਮਸਤ ਸੁਭ ਮਸਤ ਅਭਜੂ ਦੋਹਰਾ ਪੀਰ ਏਕ ਮੁਲਤਾਨ ਮੈਂ ਸ਼ਰਫਦੀਨ ਤੇ ਨਾਉ ਖੂਟਾ ਗੜ ਕੇ ਟਟ ਬਸੈ ਬਾਦਰਹੀ ਮਹਿਗਾਉ ਅੜਿਲ ਏਕ ਸਿੱਖਿਆ ਕੀ ਦੋਇਤਾ ਪੀਰ ਮੰਗਾਇ ਕੈ ਆਨੀ ਆਪਣੇ ਧਾਮ ਅਤਕ ਸੁਖ ਪਾਇ ਕੈ ਸ੍ਰੀ ਚਪਲਾਂਗ ਮਤੀ ਜਿਹ ਜਗਤ ਬਖਾਨੀ ਹੋ ਤਾਹੇ ਰੂਪ ਕੀ ਰਾਸ ਸਭੈ ਪਹਿਚਾਨੀ ਦੋਹਰਾ ਕਿਤਕ ਦਿਨਨ ਭੀਤਰ ਤਵਨ ਤਿਆਗੇ ਪੀਰ ਪ੍ਰਾਨ ਸ੍ਰੀ ਚਪਲਾੰਗ ਮਤੀ ਬਚੀ ਪਾਛੈ ਜੀਤ ਜਵਾਨ ਪਰਾਏ ਖੁਸ਼ਾਲ ਭਏ ਕਰੀ ਤਿਨ ਤ੍ਰੇ ਪ੍ਰੀਤ ਬਨਾਏ ਭਾਂਤ ਭਾਂਤਾ ਸੋ ਰਮੀ ਹਿਰਦੈ ਹਰਖ ਉਪਜਾਏ ਨਿਤ ਰਾਏ ਖੁਸ਼ਾਲ ਤੇ ਨਿਜ ਗ੍ਰਹਿ ਲੇਤ ਬੁਲਾਏ ਲਪਟ ਲਪਟਤਾ ਸੋ ਰਮੈ ਭਾਂਗ ਅਫੀਮ ਚੜਾਏ ਰਮਤ ਰਮਤ ਤ੍ਰਿਏ ਤਵਨ ਕੋ ਰਹਿ ਗਿਓ ਉਦਰ ਅਧਾਨ ਲੋਗਨ ਸਭ ਹਨ ਸੁਣਤੀ ਐਸੇ ਕਹੋ ਸੁਜਾਨ ਅੜਿਲ ਰਹਿਣ ਸਮੈ ਗ੍ਰਹਿ ਪੀਰ ਹਮਾਰੇ ਆਵੀ ਰੀਤ ਪ੍ਰੀਤ ਕੀ ਮੋ ਸੋ ਅਦਕ ਪੁਜਾਵੀ ਏਕ ਪੂਤ ਮੈਂ ਮੰਗ ਤਵੈ ਤਾਂ ਤੇ ਲਿਓ ਹੋ ਨਾਥ ਕਿਰਪਾ ਕਰ ਮੋ ਪਰ ਸੁਤ ਮੋ ਕੋ ਦਿਓ ਕੇਤਕ ਦਿਨਨ ਪਰਸੂਤ ਪੂਤ ਤਾਕੇ ਪਇਓ ਸਤ ਪੀਰ ਕੋ ਬਚਨ ਮਾਨ ਸਭ ਹੂੰ ਲਇਓ ਤਨੈ ਤਨੈ ਅਵਲਾਹੇ ਖਾਦਮ ਨੁਚਾਰਿਓ ਹੋ ਭੇਦ ਅਪੇਦ ਨਾ ਕਿਨਹੂ ਮੂਰਖ ਵਿਚਾਰਿਓ ਇਤਿ ਸ੍ਰੀ ਚਰਿਤ੍ਰ ਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 219ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਵਜੂ ਦੋਹਰਾ ਆਸਵ ਖਾਂ ਉਮਰਾਵ ਕੇ ਰਹਾਤ 8 ਸੈ ਤ੍ਰੀ ਨਿਤ ਪ੍ਰਤ ਰੁਜ ਮਾਨੋ ਕਨੇ ਅਦਿਕ ਮਾਨ ਸੁਖ ਜੀਏ ਚੌਪਈ ਰੋਸ਼ਨ ਜਹਾਂ ਤਮਨ ਕੀ ਨਾਰੀ ਆ ਭਾਜਨ ਕੀ ਸਸਵਾਰੀ ਆਸ ਵਖਾਂ ਤਾਸ ਹੋਇਤ ਕਰੈ ਬਉਤਰੀ ਰਸ ਤਾਕੇ ਨੈ ਢਰੈ ਮੋਤੀ ਲਾਲ ਸ਼ਾਹ ਕੋ ਇਕ ਸੁਤ ਤਾ ਕੋ ਰੂਪ ਦਿਓ ਵਿਧਨਾ ਆਤੇ ਇਹ ਤ੍ਰਿਏ ਤਾਹੇ ਮਿਲੋ ਕਿਉ ਜਾਹੀ ਲਾਗੀ ਲਗਨ ਨੇਹ ਕੀ ਤਬਹੀ ਸਖੀ ਏਕ ਦਿਨ ਧੀਰ ਬੁਲਾਈ ਜਾਨ ਹੀਤ ਕੀ ਕਹਿ ਸਮਝਾਈ ਮੇਰੀ ਕਹੀ ਮੀਤ ਸੋ ਕਹੀਓ हमरी ओर निहारत रहियो सवैया शीशे शराब के फूल गुलाब के मत कियो मदरा के से प्यारे बानन से मृग बारन से तरवारन से के बिखी बिखियारे नारन को कजरारन के दुख टारन है किदो नींद निंदारे नेह जगे के रंगे रंग काहू के मीत के नैन सखी रसियारे अड़िल ਚੰਦ ਚਾਂਦਨੀ ਰਾਤ ਸੱਜਣ ਜੋ ਪਾਈਐ ਗਹਿ ਗਹਿ ਤਾ ਕੇ ਅੰਗਰੇ ਲਵਟਾਈਐ ਪਲ ਪਲ ਬਲ ਬਲ ਜਾਉ ਨਾ ਛੋਰੋ ਏਕ ਛਿਨ ਹੋ ਬੀਤੈ ਬਰਸ 50 ਨ ਜਾਣੋ ਏਕ ਦਿਨ ਪਲ ਪਲ ਬਲ ਬਲ ਜਾਉ ਪਿਆ ਕੋ ਪਾਏ ਕੈ ਨਿਰਖ ਨਿਰਖ ਦੋ ਨੈਣ ਰਹੋ ਉਰਝਾਇ ਕੈ ਕਰ ਅਧਰਨ ਕੋ ਪਾਨ ਅਜਰ ਹੋਇ ਜਗ ਰਹੋ ਹੋ ਆਪਣੇ ਚਿਤ ਕੀ ਬਾਤ ਨਾ ਕਾਹੂ ਸੋ ਕਹੋ ਮਰ ਕੈ ਹੋਏ ਚਰੈਲ ਲਲਾ ਕੋ ਲਾਗ ਹੋ ਟੂ ਕੋਟ ਤਨ ਹੋਏ ਨਾ ਤੇ ਤਜ ਭਾਗ ਹੋ ਬਿਰਹਾ ਸੱਜਣ ਕੇ ਬਧੀ دیਵਾਨੀ ਹੋਇ ਮਰੋ ਹੋ ਪੀਏ ਪੀਏ ਪਰੀ ਕਬਰ ਕੇ ਬੀਚ ਸਦਾ ਕਰੋ ਕਾਜੀ ਜਹਾਂ ਅੱਲਾ ਹਵੈ ਨਿਆਇ ਚੁਕਾਏ ਹੈ ਸਭ ਰੂਹਨ ਕੋ ਆਪਣੇ ਨਿਕਟ ਬੁਲਾਏ ਹੈ ਤਹਾਂ ਠਾਡੀ ਹਵੈ ਜਵਾਬ ਨਿਡਰ ਹੋਇ ਮੈਂ ਕਰੋ ਹੋ ਇਸ਼ਕ ਤੇ ਹਾਰੇ ਪਗੀ ਨਾ ਕਾਨ ਕਛੂ ਧਰੋਂ ਨਿਰਖਲ ਕੋ ਰੂਪ ਦਿਵਾਨੇ ਹਮ ਪੈ ਬਿਨ ਦਾਮਨ ਕੇ ਦਇ ਸਖੀ ਵਿਕ ਕਹਿ ਗਏ ਕਰਿਓ ਵਹਿ ਉਪਾਏ ਜੋ ਮਿਲਿਆ ਜਾਏ ਕਹਿ ਹੋ ਸਾਬ ਸਖੀ ਤੇਰੋ ਦਾਰਦ ਦੇਹੋ ਬਹਾਇ ਕਹਿ ਤੋਹਰਾ ਲਖ ਆਤਰਤਾ ਕੋ ਸਖੀ ਚਲੀ ਤਹਾਂ ਤੇ ਧਾਏ ਮਨ ਪਾਵੰਤਾ ਮਨਨੀ ਦੀਨੋ ਮੀਤ ਮਿਲਾਏ ਅੜਿਲ ਮਨ ਪਾਵੰਤਾ ਮੀਤ ਕੁਰ ਜਬ ਪਾਇਓ ਸਗਲ ਚਿਤ ਕੋ ਸੁੰਦਰ ਸ਼ੋਕ ਮਿਟਾਇਓ ਤਾਕੇ ਭੋਗਨ ਭਰੀ ਤਰਨਤਾ ਕੀ ਪਈ ਹੋ ਆਸਵ ਖਾਨ ਵਿਸਾਰ ਹਿਰਦੈ ਤੇ ਦੇਤ ਪੀ ਕੀ ਵਿਚਾਰ ਕਿਤ ਕਹਿ ਵਿਦ ਪਿਓ ਕੋ ਪਾਈਐ ਆਸਵ ਖਾਂ ਕੇ ਘਰ ਤੇ ਕਿਹ ਵਿਦ ਜਾਈਐ ਭਾਖ ਭੇਦ ਤਾ ਕੋ ਗ੍ਰਹਿ ਦੇਉ ਪਠਾਇ ਕੈ ਹੋ ਸੂਰ ਸੂਰ ਕੈ ਭੂਮ ਗਿਰੀ ਮੁਰਛਾਇ ਕੈ ਸੂਰ ਸੂਰ ਕਰ ਗਿਰੀ ਜਨਕ ਮਰ ਕੇ ਗਈ ਡਾਰ ਸੰਦੂਕ ਇਕ ਮਾਝ ਗਾੜ ਭੂ ਮੈਂ ਦਈ ਕਾੜ ਸਜਣ ਲੈ ਗਇਓ ਤਹਾਂ ਤੇ ਆਨ ਕਹਿ ਹੋ ਲੈ ਆਪਣੀ ਤ੍ਰੀ ਕਰੀ ਅਧਿਕ ਰੁਚਮਾਨ ਕਹਿ ਇੰਦੋਹਰਾ ਭੇਦ ਭੇਦ ਨਾ ਮੂੜ ਕਛ ਕੋ ਸਕਿਓ ਪਛਾਨ ਜਾਣਿਓ ਪ੍ਰਾਨਨ ਛਾਰ ਕੈ ਕੀਓ ਸੋ ਭਿਸਤ ਪਿਆਨ ਇਤ ਸ੍ਰੀ ਚਰਿਤ੍ਰ ਪਗਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 220 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੂ ਦੋਹਰਾ ਈਸਕ ਜਈਨ ਮੋਰ ਹੈ ਸੰਮਨ ਖਾਨ ਪਠਾਨ ਤੁਮਨ ਪਠਾਨਨ ਕੇ ਤਿਸੈ ਸੀਸ ਝੁਕਾਵਤ ਆਨ ਚਉਪਈ ਸ੍ਰੀ ਮ੍ਰਿਗ ਰਾਜਮਤੀ ਤਾਕੀ ਤ੍ਰੀ ਵਸੀ ਰਹਿ ਰਾਜਾ ਕੇ ਨਿਤ ਜੀ ਪਰਮ ਰੂਪ ਤਨ ਤਾਏ ਬਿਰਾਜੈ ਪਾਸ ਪਾਤੇ ਰਿਪ ਨਿਰਖਤ ਦੁਤਿ ਲਾਜੈ ਦੋਹਰਾ ਸ਼ਾਦੀ ਖਾਨ ਤਹਾਉ ਤੋ ਇਕ ਪਠਾਨ ਕੋ ਪੂਤ ਅਤਕ ਪ੍ਰਭਾ ਕੀ ਦਿਪੈ ਨਿਰਖ ਰਹਿਤ ਪੁਰਹੂਤ ਅੜਿਲ ਤੇ ਹੈਰਾਨੀ ਤਾ ਕੋ ਗ੍ਰਹਿ ਲਿਓ ਬੁਲਾਇ ਕੈ ਲਪਟ ਲਪਟ ਤੇ ਸਾਥ ਰਮੀ ਸੁਖ ਪਾਏ ਕੈ ਤਬ ਹੀ ਲੋਕ ਕਹਿ ਕਹਿਓ ਨਿਰਸੋ ਜਾਏ ਕਰ ਹੋ ਖੜਗ ਹਾਥ ਗਹਿਰਾਵ ਪਹੂਚਿਓ ਆਏ ਕਰ ਨਿਰਪ ਕਰ ਖੜਗ ਬਿਲੋਕ ਅਧਿਕ ਅਵਲਾ ਡਰੀ ਚਿਤ ਆਪਣੇ ਕੇ ਬੀਚ ਇਹ ਚਿੰਤਾ ਕਰੀ ਗਹਿ ਕਿਰਪਾਨ ਤਤਕਾਲ ਮੀਤ ਕੋ ਮਾਰ ਕੈ ਹੋ ਟੂਕ ਟੂਕ ਕਰ ਦਿਓ ਦੇਗ ਵੈ ਡਾਰ ਕੈ ਡਾਰ ਦੇਖ ਤਰ ਆਗ ਦਈ ਔ ਕੈ ਬਹੁਰ ਸਗਲ ਤੇ ਭਖ ਗਈ ਮਾਸ ਕੈ ਸਗਰੋ ਸਦਨ ਨਿਹਾਰ ਚੱਕਰਤ ਰਾਜਾ ਰਹਿਓ ਹੋ ਭੇਦ ਦਾਇ ਕਹ ਹਨਿਓ ਝੂਠ ਇਨ ਮੋਹਿ ਕਹਿਓ ਦੋਹਰਾ ਪ੍ਰਥਮ ਭੋਗ ਕਰ ਭਖ ਗਈ ਭੇਦ ਦਾਇ ਕਹ ਘਾਏ ਰਾਜਾ ਤੇ ਸਾਚੀ ਰਹੀ ਏ ਛਲ ਛਿੱਦਰ ਬਨਾਏ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 221 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਵਜੂ ਦੋਹਰਾ ਕਾਬਲ ਮੈਂ ਅਕਬਰ ਗਏ ਏਕ ਬਿਲੋਕਿਓ ਬਾਗ ਹਰੀ ਪਈ ਆਂਖੈ ਨਿਰਖ ਰੋਸ਼ਨ ਭਇਓ ਦਿਮਾਗ ਭੋਗਮਤੀ ਇਕ ਭਾਮਨੀ ਅਕਬਰ ਕੇ ਗ੍ਰਹਿ ਮਾਹੇ ਤਾਕੀ ਸਮ ਤਿਹੁ ਲੋਕ ਮੈਂ ਰੂਪਵਤੀ ਕਹੂ ਨਾਹੇ ਅੜਿਲ ਏਕ ਸ਼ਾਹ ਕੋ ਭੂਤ ਗੁਲ ਮਿਹਰ ਭਾਖੀਐ ਤਾਕੀ ਪ੍ਰਭਾ ਸਮਾਨ ਕਹੋ ਕਿਹ ਰਾਖੀਐ ਅਪਰਮਾਨ ਤੇ ਪ੍ਰਭਾ ਜਗਤ ਮੈਂ ਜਾਣੀਐ ਹੋ ਆਸੁਰੇਸ ਦਿਨ ਨਾਥ ਕੇ ਸਾਸਿਕਾਰੀ ਮਾਨੀਐ ਚਾਉ ਪਈ ਭੋਗਮਤੀ ਨਿਰਖਤ ਤੇ ਭਈ ਮਨ ਬਚ ਕ੍ਰਮ ਕਰ ਬਸ ਹੋਵੈ ਗਈ ਚਿਤ ਕੇ ਵਿਖੈ ਵਿਚਾਰ ਵਿਚਾਰਿਓ ਏਖੈ ਦੂਤਨ ਪ੍ਰਗਟ ਉਚਾਰਿਓ ਦੋਹਰਾ ਸੁਨੋ ਸਖੀ ਗੁਲ ਮੇਰ ਕਉ ਦੀਜੈ ਮੋਹਿ ਮਿਲਾਏ ਜਨਮ ਜਨਮ ਦਾ ਰਿੱਧਰ ਤਵ ਦੈ ਹੋ ਸਕਲ ਮਿਟਾਏ ਪਈ ਐਸੇ ਬਚਨ ਸੁਣਤ ਸਖੀ ਪਈ ਤਤ ਚਿਨ ਦੌਰ ਤਹਾਂ ਹੀ ਗਈ ਭਾਂਤ ਭਾਂਤ ਤਾਕੋ ਸਮਝਾਇਓ ਆਨਹਿ ਤੂ ਕਹ ਮੀਤ ਮਿਲਾਇਓ ਦੋਹਰਾ ਮਨ ਪਾਵੰਤਾ ਮੀਤ ਸੋਵ ਤਰਨ ਤਰਨ ਕਉ ਪਾਏ ਰਸ ਤਾਕੇ ਰਸਤੀ ਪਈ ਅਕਬਰ ਦਇਓ ਭੁਲਾਏ ਤ੍ਰੀ ਚਿੰਤਾ ਚਿਤ ਮੈਂ ਕਰੀ ਰਹੋ ਮੀਤ ਕੇ ਸਾਥ ਅਕਬਰ ਘਰ ਤੇ ਨਿਕਸੀਐ ਕਛ ਚਰਿੱਤਰ ਕੇ ਸਾਥ ਅੜੇਲ ਕਹੋ ਮੀਤ ਸੋਨਾਰ ਤਵਨ ਸਮਝਾਏ ਕਰ ਪ੍ਰਗਟ ਕਹੋ ਪੀਏ ਸਾਥ ਚਰਿੱਤਰ ਦਿਖਾਏ ਕਰ ਆਪਨ ਮੈਂ ਸਵੈ ਇਕ ਦਰੋ ਮਾਂਜ ਗਡਾਏ ਹੋ ਹੋ ਤਾਤੇ ਨਿਕਸ ਸੱਜਣ ਤੁਮਰੇ ਗ੍ਰਹਿ ਆਏ ਹੂੰ ਚੌਪਈ ਮੀਤ ਬਿਆਸ ਜੋ ਬਚਨ ਚਾਰੇ ਤੁਮ ਐਹੋ ਕਿਹ ਪਹੁੰਚ ਹਮਾਰੇ ਤਨਕ ਭਨਕ ਅਕਬਰ ਸੁਨ ਲੈ ਹੈ ਮੋਹਿ ਤੋਹਿ ਕੋ ਜਮ ਲੋਕ ਪਠਾਇ ਹੈ ਅੜਿਲ ਅਕਬਰ ਬਪਰੋ ਕਹਾ ਛਲੈ ਛਲ ਡਾਰ ਹੂੰ ਭੇਦ ਪਾਏ ਨਿਕਸ ਹੋਗੀ ਤੁਮੈ ਬਿਹਾਰ ਹੂੰ ਯਾ ਮੂਰਖ ਕੇ ਸੀਸ ਜੂਤੀਆਂ ਝਾਰ ਕੈ ਹੋ ਮਿਲ ਹੋ ਤੋਹਿ ਪੀਏ ਆਏ ਚਿਤਰ ਦਿਖਾਇਰ ਕੈ ਜਾਨਕ ਬੜੇ ਚਿਨਾਰ ਤਰੇ ਸੋਵਤ ਭਈ ਲਖ ਅਕਬਰ ਸੋ ਜਾਗ ਨਾ ਟਰ ਗੇ ਗਈ ਯਾਦ ਦ੍ਰਮ ਕੀ ਮੋਇ ਛਾਏ ਅਦਕ ਨੀਕੀ ਲੱਗੀ ਹੋ ਪੌੜ ਰਹੀ ਸੁਖ ਪਾਏ ਨਾ ਤਜ ਨਿੰਦਰਾ ਜਗੀ ਦੋਹਰਾ ਆਪੇ ਅਕਬਰ ਬਾਗ ਹੈ ਜੋ ਮੋਹ ਆਏ ਜਗਾਏ ਹਉ ਇਹੀ ਸੋਈ ਰਹੋ ਪਨਹਿਨ ਤਾਹੇ ਲਗਾਏ ਚਉ ਪਈ ਐਸੀ ਬਾਦਸ਼ਾਹ ਸੁਨ ਪਾਈ ਲੈ ਪਨਹੀ ਤੇ ਹੋਰ ਚਲਾਈ ਜੂਤੀ ਵਹਿ ਹਾਥ ਤਿਨ ਲਈ ਬੀਸਕ ਝਾਰ ਅਕਬਰ ਹੈ ਗਈ ਹਜਰਤ ਕੋਪ ਅਧਿਕ ਤਬ ਭਰਿਓ ਵਹਿ ਬ੍ਰਿਥ ਮੈਂ ਗੜਹਾ ਕਰਿਓ ਤਾ ਮੈਂ ਚਤਰਨ ਵਹਿ ਡਾਰੀ ਮੂਰਖ ਬਾਤ ਨਾ ਕਛੂ ਵਿਚਾਰੀ ਅੜਿਲ ਤਾਹੇ ਬ੍ਰਿਥ ਮੈਂ ਡਾਰ ਆਪ ਦਿੱਲੀ ਗਇਓ ਆਨ ਉਕਰ ਦਰਮ ਮੀਤ ਕਰਤਾ ਕੋ ਲਿਓ ਮਿਲੀ ਤਰਨ ਪੀਏ ਸਾਥ ਚਰਿਤਰ ਬਨਾਏ ਬਾਰੇ ਹੋ ਅਕਬਰ ਕੇ ਸਿਰ ਮਾਜ ਜੂਤੀਆਂ ਝਾਰ ਕਰੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 222 ਚਰਿਤ੍ਰ ਸਮਾਪਤ ਮਸਤ ਸਭ ਮਸਤੇ ਅਬਜੂ ਚੌਪਈ ਰਾਧਾਵਤੀ ਇਕ ਭਾਰੋ ਆਪ ਹਾਥ ਜਨ ਈਸ ਸਵਾਰੋ ਕਰੂਰ ਕੇਤ ਰਾਜਾ ਤਹ ਰਹੀ ਛਤਰਪਤੀ ਰਾਣੀ ਜਗ ਕਹੀ ਤਾਕੋ ਵਦ ਕਰੂ ਪੁਜਾਰੋ ਆਪ ਬ੍ਰਹਮ ਜਨ ਕਰਨ ਸਵਾਰੋ ਤਾ ਸਮ ਤੀਨ ਭਵਨ ਤ੍ਰਿਅ ਨਾਹੀ ਦੇਵ ਦੇਵ ਕਹੈ ਮਨ ਮਾਹੀ ਦੋਰਾ ਹੀਰਾ ਮਨ ਇਕ ਸ਼ਾਕੋ ਪੂਤ ਤੋ ਤੇ ਠੌਰ ਤੀਨ ਭਵਨ ਪੀਤਰ ਵਿਖੇ ਤਾ ਸਮ ਹੁਤੋ ਨ ਔਰ ਛਤਰਮਤੀ ਤੇ ਲਖ ਛਕੀ ਛੈਲ ਛਰਹ ਰੋ ਜਵਾਨ ਰੂਪ ਵਿਖੈ ਸਭ ਤਮਨ ਕੀ ਤੀਨ ਭਵਨ ਨਹਿ ਆਨ ਸੋਲਠਾ ਤਾ ਕੋ ਲਿਓ ਬੁਲਾਏ ਰਾਣੀ ਸਖੀ ਪਠਾਏ ਕੈ ਕਹੋ ਮੀਤ ਮੁਸਕਾਏ ਸੰਕ ਤਿਆਗ ਮੋਹ ਕਉ ਭਜਹੁ ਅੜਿਲ ਜੋ ਰਾਣੀ ਤੇ ਕਹੋ ਨਾ ਤਿਨ ਭਜ ਮਾਨਿਓ ਪਾਏ ਰਹੀ ਪਰ ਮੂੜ ਨਾ ਕਿਛ ਕਰ ਜਾਣਿਓ ਹਾਏ ਪਾਏ ਬਹੁ ਭਾਂਤ ਰਹੀ ਦਿਖਰਾਏ ਕਰ ਹੋ ਰਮਿਓ ਨਾ ਤਾਸੋ ਮੂਰਖ ਹਰ ਕੋ ਪੁਜਾਏ ਕਰ ਕਰਮ ਕਾਲ ਜੋ ਲਾਖ ਮੋਹਰ ਕੋ ਪਾਈਐ ਲੀਜੈ ਹਾਥ ਉਚਾਏ ਤਿਆਗ ਨਾ ਜਾਈਐ ਜੋ ਰਾਣੀ ਸੋ ਨੇ ਪਇਓ ਲਹਿ ਲੀਜੀਐ ਹੋ ਜੋ ਉਹ ਕਹੈ ਸੋ ਕਰੀਐ ਸੰਕ ਨ ਕੀਜੀਐ ਭਜ ਰਾਣੀ ਤੇ ਕਹਿਓ ਨ ਤਿਹ ਤਾਕੋ ਭਜਿਓ ਕਾਮ ਕੇਲ ਹਿਤ ਮਾਨ ਨ ਤਿਹ ਤਾਸੋ ਸਜਿਓ ਨਾਹਿ ਨਾਹਿ ਸੋ ਕਰਤ ਨਾਸਿਤ ਕੀ ਤਾ ਭਇਓ ਹੋ ਤਬ ਅਬਲਾ ਕਹਿ ਕੂਪ ਅਧਿਕ ਚਿਤ ਮੈਂ ਛਇਓ ਚੌਬੀ ਤਰਨੀ ਤਬੈ ਅਤਿ ਰਿਸ ਭਰੀ ਕਠਨ ਕਿਰਪਾਨ ਹਾਥ ਮੈਂ ਧਰੀ ਤਾ ਕੋ ਤਮ ਤੇਗ ਸੋ ਮਾਰਿਓ ਕਾਟ ਮੂੜ ਛੇਤ ਉਪਰ ਡਾਰਿਓ ਟੂਕ ਅਨੇਕ ਤਮਨ ਕੋ ਕੀਨੋ ਡਾਰ ਦੇਖ ਕੇ ਭੀਤਰ ਦੀਨੋ ਨਿਜ ਪਦ ਬੋਲ ਧਾਮ ਮੈਂ ਲਿਓ ਪਛ ਭਾਖ ਆਗੇ ਧਰ ਦਇਓ ਦੁਹਰਾ ਮਦਰਾ ਮਾਂ ਚੁਆਏ ਤੇ ਮਦ ਕਰ ਪਿਆਇਓ ਪੀ ਲਹਿ ਬਾਰ ਨੂੰ ਮੂਰਖ ਪਿਓ ਭੇਦ ਨਾ ਸਮਝੋ ਜੀਆ ਹਾਡੀ ਤੁਜਾ ਗਲੋਲ ਕੈ ਦੀਨੀ ਡਾਰ ਚਲਾਏ ਰਾਤ ਮਾਸ ਦਾਨਾ ਪਏ ਅਸਮਨ ਦੇਉ ਖਵਾਏ ਚਉਪਈ ਤਾਸੋ ਰਤ ਜਿਨ ਜਾਣ ਨਾ ਕਰੀ ਤਾ ਪਰ ਅਧਿਕ ਕੋ ਉਤਰੀ ਭਰੀ ਹੈ ਨਿਰਪ ਕੋ ਤਿਹ ਮਾਸ ਖਵਾਇਓ ਮੂਰਖ ਨਾਹੇ ਨਾਹੇ ਕਛ ਪਾਇਓ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤ੍ਰੇ ਭੂਪ ਮੰਤਰੀ ਸੰਵਾਦੇ 223 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਖਜੂ ਦੋਹਰਾ ਬਿਸ਼ਨ ਕੇਤ ਰਾਜਾ ਬੜੋ ਜੂਨਾ ਗੜ ਕੋ ਈਸ ਇੰਦਰ ਚੰਦਰ ਸਵਰਾਜ ਦੋ ਅਲ ਕਿਸ ਕੈ ਜਗਦੀਸ਼ ਚੌਪਈ ਸ੍ਰੀ ਤ੍ਰਿਪੁਰਾਰ ਕਲਾ ਤਾ ਕੀ ਤ੍ਰੀ ਮਨ ਕਰਮ ਬਸ ਰਾਖਿਓ ਜਿਨ ਕਰ ਪੀ ਅਧਿਕ ਤਰਨ ਕੋ ਰੂਪ ਵਿਰਾਜੈ ਸ੍ਰੀ ਤ੍ਰਿਪੁਰਾਰ ਨਿਰਖ ਦੋ ਤਿਲਾਜੈ ਦੋਹਰਾ ਨਵਲ ਕੁਾਰ ਇਕ ਕੋ ਪੂਤ ਰਹਿ ਸੋ ਕੁਮਾਰ ਰੀਦ ਰਹੀ ਤ੍ਰਿਪੁਰਾਰ ਕਲਾ ਤਾ ਕੋ ਰੂਪ ਨਿਹਾਰੇ ਅੜਿਲ ਨਵਲ ਕੁਵਰ ਹੈ ਉਹ ਲਲਚਾਇਓ ਪਠੈ ਸਾਹਤਰੀ ਨਿਜ ਗ੍ਰਹਿ ਬੋਲ ਪਠਾਇਓ ਅਧਿਕ ਮਹਾਨ ਰੁਚ ਰਵੀ ਹਰ ਖੂਬ ਜਾਇ ਕੈ ਹੋ ਕਾਮ ਰੀਤ ਜੁਤ ਪ੍ਰੀਤਮ ਅਧਿਕ ਮਚਾਇ ਕੈ ਛੈਲ ਛੈਲਣੀ ਛਕੈ ਅਧਿਕ ਸੁਖ ਪਾਵਹੀ ਜੋਰ ਜੋਰ ਚਖ ਚਾਰ ਦਉ ਮੁਸਕਾਵਹੀ ਲਵਟ ਲਵਟ ਕਰ ਜਾਹੇ ਨਾ ਛਿਨ ਇਕ ਛੋਰ ਹੀ ਹੋ ਕਰ ਅਧਰਨ ਕੋ ਪਾਨ ਕੁਚਾਨ ਮਰੋਰ ਹੀ ਚੌਰਾਸੀਆਂ ਆਸਨਨ ਕਰਤ ਬਨਾਏ ਕੈ ਕਾਮ ਕਲੋਲ ਮਚਾਏ ਅਧਿਕ ਸੁਖ ਪਾਏ ਕੈ ਸਾਰ ਕੇ ਭੇਦ ਉਚਰੈ ਬਨਾਏ ਕਰ ਹੋ ਨਿਰਖ ਪ੍ਰਭਾਵ ਬਲ ਜਾਹੇ ਦੋ ਮੁਸਕਾਏ ਕਰ ਚਉਪਈ ਏਕ ਦਿਵਸੇ ਮਜਾਰੋ ਚਾਰੋ ਸੁਨ ਰਾਣੀ ਤੈ ਕਹਿਓ ਹਮਾਰੋ ਜਿਨ ਤਵ ਨਾਥ ਬਿਲੋਕੈ ਆਈ ਦੂਹਨ ਹਨੇ ਕੋਪ ਉਪਜਾਈ ਤ੍ਰਿਓ ਬਾਜ ਪ੍ਰਥਮ ਰਾਵ ਤਨ ਭੇਦ ਜਿਤਾਉ ਬਹੁਰ ਟਢੋਰੋ ਨਗਰ ਦਿਵਾਉ ਦੈ ਦੁੰਦਬ ਤੋਹੇ ਬੁਲਾਏ ਹੋ ਕਾਮ ਭੋਗ ਰੁਜਮਾਨ ਮਾਨ ਮਚਾਏ ਹਉ ਅੜਿਲ ਅਧਿਕ ਭੋਗ ਕਰਮੀ ਤੈ ਦਇਓ ਠਾਇ ਕੈ ਆਪ ਨਿਰਭਤ ਸੋ ਕਹੀ ਬਾਤ ਸਮਝਾਇ ਕੈ ਸ਼ਿਵ ਮੋ ਕੋਹੇ ਭਾਂਤ ਕਯੋ ਹੋ ਆਏ ਕਰ ਹੋ ਸੋ ਹੋ ਤੁਮਰੇ ਤੀਰ ਕਹੋ ਅਬ ਆਏ ਘਰ ਚਉਪੀ ਜਬਦ ਨੇ ਏਕ ਸੁਭਾਗਾ ਵੈ ਹੈ ਮਹਾਦੇਵ ਮੇਰੇ ਗ੍ਰਹਿ ਹੈ ਨਿਜ ਹਾਥਨ ਵੀ ਵਜਾਵੈ ਕੂ ਕਦਕ ਸਭ ਪੁਰੈ ਸੁਨਾਵੈ ਜਬ ਤੁਮ ਐ ਸ਼ਬਦ ਸੁਣ ਲਈਓ ਤਬ ਉਠ ਧਾਮ ਹਮਾਰੇ ਆਈਓ ਭੇਦ ਕਿਸੂ ਔਰ ਹੈ ਨਾ ਕਹੀਓ ਭੋਗ ਸਮੁਤਰੀ ਕੋ ਭਇਓ ਲਹੀਓ ਦੋਹਰਾ ਤੁਰ ਧਿਆਨ ਮੋ ਕੋ ਭਜੋ ਸੁਣ ਰਾਜਾ ਸੁਖ ਧਾਮ ਪਲਿਓ ਪਰੋਸੋ ਹੋਏ ਸੁਤ ਮੋਹਨ ਰਖਿਓ ਨਾਮ ਯੋ ਕਹਿ ਕੈ ਨਿਰਵਸੋ ਬਚਨ ਗ੍ਰਹਿ ਤੇ ਦਿਓ ਉਠਾਏ ਪਠੈ ਸਾਤਰੀ ਜਾਰ ਕੋ ਲੀਨੋ ਨਿਕਟ ਬੁਲਾਏ ਚੌਬੀ ਕਾਮ ਭੋਗ ਪ੍ਰੀਤਮ ਸੋ ਕੀਓ ਦ੍ਰਿੜ ਕਰ ਬਹੁਤ ਦਮਾਮੋ ਦਿਓ ਕੂਕ ਕੂਕ ਪਰ ਸ਼ਕਲ ਸੁਨਾਇਸ ਭੋਗ ਸਮੈ ਰਾਣੀ ਕੋ ਆਇਸ ਬਚਨ ਸੁਣਤ ਰਾਜਾ ਉਠ ਗਇਓ ਭੋਗ ਸਮੋ ਰਾਣੀ ਕੋ ਪਇਓ ਜੋ ਸ਼ਿਵ ਬਚਨ ਕਹਿਓ ਸੋ ਹੋਵੈ ਹੈ ਪਰਿਓ ਪਰੋ ਸੋ ਸੁਤ ਗ੍ਰਹਿ ਦੈ ਆਵਤ ਨਿਰਪਤ ਜਾਰ ਡਰਪਾਨੋ ਰਾਣੀ ਸੋ ਜੋ ਬਚਨ ਬਖਾਨੋ ਨਿਰਾਪਰਾਧ ਮੋਕੋ ਤੈ ਮਾਰਿਓ ਮੈਂ ਤ੍ਰੀ ਕਛ ਨਾ ਤੋਰ ਬਿਗਾਰਿਓ ਸਿਵ ਵਜ ਸਿਮਰ ਤਹਾਂ ਨਿਰਪ ਗਇਓ ਭੋਗ ਕਰਤ ਨਿਜ ਤ੍ਰੀਏ ਸੋ ਭਇਓ ਪੀਠ ਫੇਰ ਗ੍ਰਹਿ ਕੋ ਜਬ ਧਾਇਓ ਤਬ ਤ੍ਰੀ ਆਪਣੋ ਜਾਰ ਬੁਲਾਇਓ ਦੁਹਰਾ ਕਹਾ ਜਾਤ ਰਾਜਾ ਕਹਿਓ ਸਿਵ ਸੁਤ ਦੀਨੋ ਧਾਮ ਪਲੋ ਪਲੋ ਸੋ ਲੀਜੀਐ ਮੋਹਨ ਰਖੀਐ ਨਾਮ ਚਉਪਈ ਪ੍ਰਥਮ ਜਾਰ ਕੋ ਬੋਲ ਪਠਾਇਓ ਦਇ ਧੁੰਦ ਪੁਨਰਾਵ ਬੁਲਾਇਓ ਬਹੁਰ ਕੂਕ ਕੈ ਪੁਰਹਿ ਸੁਨਾਇ ਸੇ ਮਿਤਵਾ ਕੋ ਸੁਤ ਕੈ ਠਹਿਰਾਇ ਸੇ ਦੋਹਰਾ ਨਿਸ ਦਿਨ ਰਾਖਤ ਜਾਰ ਕੋ ਸੁਤ ਸੁਤ ਕਹਿ ਕੈ ਧਾਮ ਸ਼ਿਵ ਵਜ ਲਹਿ ਨਿਰਭ ਚੁੱਪ ਰਹਿਓ ਏ ਛਲ ਛਲਿਓ ਸੋ ਬਾਮ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤ੍ਰੇ ਭੂਪ ਮੰਤਰੀ ਸੰਵਾਦੇ 224 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਵਾਰਾਨਸੀ ਨਗਰਿਕ ਬਿਰਾਜੈ ਜਾ ਕੇ ਲਖੇ ਭਾਪ ਸਭ ਭਾਜੈ ਬਿਮਲ ਸੈਨ ਰਾਜਾ ਤਹ ਰਹੀ ਸਭ ਦੁਰਜਨ ਕੇ ਦਲ ਕੋ ਦਹੀ ਸੁਨਤ ਕੁਾਰ ਨਿਰਪ ਕੋ ਇਕ ਸੁਤ ਬਰ ਮਿਤ ਦਰਵਤਾ ਕੇ ਪੀਤਰ ਘਰ ਜੋ ਅਵਲਾ ਤੇ ਰੂਪ ਨਿਹਾਰੈ ਸਭ ਹੀ ਦਰਵ ਆਪਨੂ ਵਾਰੈ ਦੋਹਰਾ ਸ੍ਰੀ ਚਗ ਚਾਰ ਮਤੀ ਰਹਿ ਨਿਰਪ ਕੀ ਸੁਤਾ ਅਪਾਰ ਕਹਿ ਰਤੀ ਪਤ ਕੀ ਪੁੱਤਰ ਕਾ ਕਹਿ ਰਤੀ ਕੋ ਅਵਤਾਰ ਅੜਿਲ ਜਬ ਚਖ ਚਾਰ ਮਤੀ ਤੇ ਰੂਪ ਨਿਹਾਰਿਓ ਯਹ ਆਪਣੇ ਚਿੱਤ ਕੇ ਵਿਖੈ ਵਿਚਾਰਿਓ ਕਿਉ ਹੂੰ ਐਸੋ ਛੈ ਜੋ ਇਕ ਛਿਨ ਪਾਈਐ ਹੋ ਕਰੋ ਨਾ ਨਿਆਰੋ ਨੈਕ ਸਦਾ ਵਰ ਜਾਈਐ ਦੋਹਰਾ ਸਹਤਰੀ ਏਕ ਬੁਲਾਇ ਕੈ ਤਾਕੇ ਦਈ ਪਠਾਏ ਮੋਕੋ ਮੀਤ ਮਿਲਾਈਐ ਕਰ ਕੈ ਕੋਟ ਉਪਾਏ ਅੜਿਲ ਦੀਜੈ ਸਖੀ ਮਿਲਾਏ ਸੱਜਣ ਮੋਇ ਚਾਈਐ ਜਾ ਕੇ ਬਿਰਹਿ ਵਿਸੇਖ ਭੈ ਹੀਏ ਦਾਈਐ ਜੇ ਆਵਤ ਉੱਡ ਮਿਲੈ ਸੰਕ ਕੋ ਛੋਰ ਕੈ ਹੋ ਲੋਕ ਲਾਜ ਕੁਲ ਕਾਨ ਕਰੋਰਿਕ ਹੋਰ ਕੈ ਸਿਆਣੀ ਸਗੀ ਵਿਸੇਖ ਭੇਦ ਤੇ ਪਾਇ ਕੈ ਆਨ ਪ੍ਰਿਆ ਕਹ ਪ੍ਰੀਤਮ ਦਇਓ ਮਿਲਾਇ ਕੈ ਨਿਰਖ ਕੁਾਰ ਤੇ ਅੰਗ ਦੀਵਾਨੀ ਸੀ ਪਈ ਹੋ ਬ੍ਰਹ ਸਮੁੰਦ ਕੇ ਮਾਝ ਮਗਨ ਹੋਇ ਕੈ ਗਈ ਚਉਪੀ ਪ੍ਰੀਤਮ ਸਿਉ ਜੋ ਪ੍ਰਿਆ ਸੁਨਾਜੋ ਤੈ ਮੇਰੋ ਮਨ ਆਜ ਚੁਰਾਇਓ ਹਉ ਹੂੰ ਐਸ ਯਤਨ ਕਜ ਕਰ ਹਉ ਸਭੇਨ ਛੋਰ ਤੋਹਿ ਕਉ ਬਾਰਿ ਹਉ ਜੋ ਤੁਹ ਕਹੋ ਮਿੱਤਰ ਸੋ ਕਰਿਯੋ ਮੋਰ ਪਿਤਾ ਤੇ ਨੈਕ ਨਾ ਡਰਿਓ ਸੂਰਜ ਨਾਮ ਆਪਨੋ ਧਰਿਓ ਮੋਹਿ ਬਿਹਾਇ ਲੈ ਤਾਂ ਸਿਧਰਿਓ ਤਬ ਅਬਲਾ ਨਿਜ ਪਿਤਾ ਬੁਲਾਇਓ ਪਕਰ ਬਹਾ ਤੇ ਮਿੱਤਰ ਦਿਖਾਇਓ ਸੁਨ ਰਾਜਾ ਸੂਰਜ ਇਹ ਆਹੀ ਚਾਹਤ ਹੈ ਤਬ ਸੁਤਾ ਵਿਆਹੀ ਦੋਰਾ ਪ੍ਰਥਮ ਪ੍ਰਤਗਿਆ ਲੀਦੀਐ ਯਾ ਕੀ ਅਬੈ ਬਨਾਏ ਹੁਨ ਮੋਕੋ ਇਹ ਦੀਦੀਐ ਸੁਨ ਰਾਜਨ ਕੇ ਰਾਏ ਜਬ ਲੋ ਇਹ ਇਹ ਘਰ ਰਹਿ ਚੜੈ ਨਾ ਸੂਰਜ ਆਕਾਸ ਜਬ ਇਹ ਜਾਏ ਤਹਾਂ ਚੜੈ ਜਗ ਮੈਂ ਹੋਏ ਪ੍ਰਕਾਸ਼ ਚੌਪੀ ਸਤਿ ਬਾਤ ਰਾਜੈ ਇਹ ਜਾਨੀ ਭੇਦ ਨਾ ਲਖਿਓ ਕਛੂ ਅਗਿਆਨੀ ਰਾਜ ਕੁਮਾਰ ਮੰਤਰੀ ਕ ਪੜਿਓ ਦੁਆ ਦਿਨ ਲੱਗੇ ਸੂਰਜ ਨਹਿ ਚੜਿਓ ਦੋਹਰਾ ਮੰਤਰਨ ਸੋ ਅਭਿਮੰਤਰ ਕਰ ਬਰਿਆ ਦਈ ਉਡਾਏ ਨਿਸ ਨਾਇਕ ਸੋ ਜਾਨਿਐ ਗਗਨ ਰਹਿਓ ਥਾਰਾਏ ਚਉਪੀ ਜਬ ਰਾਜੈ ਇਹ ਭਾਂਤ ਨਿਹਾਰਿਓ ਸਤੈ ਸੂਰਜ ਕਰ ਤਾਹੇ ਵਿਚਾਰਿਓ ਤੁਰਤ ਵਿਆਹੇ ਦੁਹਿਤਾ ਤਿਹ ਦੀਨੀ ਭੇਦ ਭੇਦ ਕੀ ਬਾਤ ਨਾ ਚੀਨੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਭੂਪ ਮੰਤਰੀ ਸੰਵਾਦੇ 225ਵਾਂ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ